ਪਾਠਕਾਂ ਨੂੰ ਅਪੀਲ ਪਿਆਰੇ ਪਾਠਕ ਜੀ ਬਦਕਿਸਮਤੀ ਨਾਲ ਸਾਡਾ ਵਾਹ ਉਹਨਾਂ ਬੰਦਿਆਂ ਨਾਲ ਪਿਆ ਹੈ ਜੋ ਕਹਿੰਦੇ ਹਨ ਕਿ ਅਸੀਂ ਤੇਰੇ ਪੁੱਤਰ ਹਾਂ ਪਰ ਤੂੰ ਸਾਡਾ ਬਾਪ ਨਹੀਂ ਭਾਵ ਸਿੱਖੀ ਪੇਸ ਧਾਰ ਕੇ ਅਤੇ ਸਿੱਖੀ ਨਾਉ ਰੱਖ ਕੇ ਆਪਣੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਉੱਪਰ ਕਿੰਤੂ ਕਰਦੇ ਹਨ ਸਿੱਖੀ ਰਹਿਤ ਮਰਿਆਦਾ ਵਿੱਚ ਦਰਜ ਨਿਤਨੇਮ ਖੰਡਾ ਪਾਹੁਲ ਅੰਮ੍ਰਿਤ ਵੇਲੇ ਦੀ ਸੰਭਾਲ ਅਤੇ ਹੋਰ ਸਿੱਖੀ ਪਰੰਪਰਾਵਾਂ ਦਾ ਮਖੌਲ ਉਡਾਉਂਦੇ ਹਨ ਜੋ ਪ੍ਰਚਾਰਦੇ ਹਨ ਅਸੀਂ ਹਲਾਲਦੇ ਹਾਂ ਪਰ ਪਿਓ ਸਾਡਾ ਹਰਾਮੀ ਹੈ ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਦੇ ਹਨ ਸਪੋਕਸਮੈਨ ਦੇ ਲੇਖ ਇਹ ਵੀ ਆਖਦੇ ਹਨ ਕਿ ਅਸੀਂ ਦੁਨੀਆ ਵਿੱਚ ਸਭ ਤੋਂ ਸਿਆਣੇ ਹਾਂ ਪਰ ਸਾਡੇ ਬਜ਼ੁਰਗ ਮੂਰਖ ਜਾਹਲ ਅਤੇ ਅੰਧ ਵਿਸ਼ਵਾਸੀ ਸਨ ਜਿਨ੍ਹਾਂ ਨੇ ਗੁਰਬਾਣੀ ਦੀ ਕੋਸ਼ਕਾਰੀ ਕੀਤੀ ਅਤੇ ਵਿਆਕਰਣ ਦੇ ਮੁੱਢਲੇ ਨਿਯਮ ਲੱਭ ਕੇ ਰਚਨਾਵਾਂ ਰਚੀਆਂ ਜੋ ਸੈਂਕੜੇ ਸਾਲ ਪੁਰਾਣੀਆਂ ਹੁੰਦੀਆਂ ਵੀ ਨਵੀਨ ਹਨ ਅਤੇ ਅੱਜ ਤੱਕ ਜਿਨ੍ਹਾਂ ਦਾ ਬਦਲ ਕੋਈ ਤਿਆਰ ਨਹੀਂ ਕਰ ਸਕਿਆ ਭਾਈ ਮਨੀ ਸਿੰਘ ਜੀ ਬਾਬਾ ਦੀਪ ਸਿੰਘ ਜੀ ਸ਼ਹੀਦ ਮਹਾਕਵੀ ਸੰਤੋਖ ਸਿੰਘ ਅਤੇ ਪ੍ਰੋਫੈਸਰ ਸਾਹਿਬ ਸਿੰਘ ਜਾਂ ਭਾਈ ਵੀਰ ਸਿੰਘ ਆਦਿ ਦਾ ਮਖੌਲ ਉਡਾਉਂਦੇ ਹਨ ਜੋ ਬਗੈਰ ਕਿਸੇ ਸਹੀ ਤੱਤ ਦੇ ਨਿਤ ਨਵਾਂ ਸ਼ੋਸ਼ਾ ਛੱਡ ਕੇ ਇਤਿਹਾਸ ਵਿਗਾੜਦੇ ਹਨ ਅਤੇ ਜਨ ਸਾਧਾਰਨ ਨੂੰ ਭੰਬਲ ਭੂਸਿਆਂ ਵਿੱਚ ਪਾਉਂਦੇ ਹਨ ਹਾਂ ਜੀ ਇਹ ਉਹ ਬੰਦੇ ਹਨ ਕਿ ਦਰਖਤ ਦੇ ਜਿਸ ਟਾਣੇ ਤੇ ਬੈਠੇ ਹਨ ਉਸ ਨੂੰ ਹੀ ਕੱਟ ਰਹੇ ਹਨ ਵਿਖਈ ਦਿਨ ਰਹਿਣ ਇਹ ਗੁਦਾਰਾ ਗੋਬਿੰਦ ਨਾ ਭਜੈ ਅਹੰ ਬੁੱਧ ਮਾਤਾ ਜਨਮ ਜੁਐ ਜਿਉ ਹਾਰੈ ਰਹਾਉ ਨਾਮ ਅਮੋਲਾ ਪ੍ਰੀਤ ਨ ਤਿਸ ਸਿਉ ਪਰ ਨਿੰਦਾ ਹਿਤਕਾਰੈ ਛਾਪਰ ਬਾਂਧ ਸਵਾਰੈ ਤ੍ਰਿਣ ਕੋ ਦਵਾਰੈ ਪਾਵਕ ਜਾਰੈ ਕਾਲ ਰਿਪੋਰਟ ਉਠਾਵੈ ਮੁੰਡਹਿ ਅੰਮ੍ਰਿਤ ਮਨ ਤੇ ਡਾਰੈ ਓਡੈ ਬਸਤਰ ਕਾਜਰ ਮਹਿ ਪਰਿਆ ਬਹੁਰ ਬਹੁਰ ਫਿਰ ਝਾਰੈ ਕਾਟੇ ਪੇੜ ਡਾਲ ਪਰ ਨਾਡੋ ਖਾਏ ਖਾਏ ਮੁਸਕਾਰੈ ਗਿਰਿਓ ਜਾਏ ਰਸਤਲ ਪਰਿਓ ਛਿਟੀ ਛਿਟੀ ਸਿਰ ਭਾਰੈ ਨਿਰਵੈਰੈ ਸੰਗ ਵੈਰ ਰਚਾਏ ਪਹੁੰਚ ਨਾ ਸਕੈ ਗਵਾਰੈ ਕਹੋ ਨਾਨਕ ਸੰਤਨ ਕਾ ਰਾਖਾ ਪਾਰ ਬ੍ਰਹਮ ਨਿਰੰਕਾਰੈ ਅਸੀਂ ਇਸ ਪੁਸਤਕ ਵਿੱਚ ਪੰਥ ਵਿਰੋਧੀ ਤਾਕਤਾਂ ਅੱਗੇ ਵਿਕੀ ਜ਼ਮੀਰ ਵਾਲੀਆਂ ਕਲਮਾਂ ਨਾਲ ਲਿਖੀ ਪੁਸਤਕ ਸੰਤਾਂ ਦੇ ਕੌਤਕ ਭਾਗ 6ਵਾਂ ਦਾ ਵਿਸ਼ਲੇਸ਼ਣ ਕਰਕੇ ਸਹੀ ਤੱਥ ਪਾਠਕਾਂ ਨੂੰ ਪੇਸ਼ ਕੀਤੇ ਹਨ ਇਸ ਦਾ ਕਾਰਨ ਮਾਇਕ ਲਾਲਸਾ ਹੋਚੀ ਸ਼ੋਰਤ ਹਾਸਲ ਕਰਨਾ ਅਗਿਆਨਤਾ ਜਾਂ ਵਿਚਾਰਧਾਰਕ ਟਕਰਾਅ ਆਦਿਕ ਹੋ ਸਕਦੇ ਹਨ ਇਸ ਤੋਂ ਪਹਿਲਾਂ ਭੀ ਦਾਸ ਨੇ ਗੁਰਬਖਸ਼ ਸਿੰਘ ਕਾਲਾ ਅਫਗਾਨੇ ਦੀਆਂ ਪੁਸਤਕਾਂ ਦਾ ਅਧਿਐਨ ਕਰਕੇ ਸਭ ਦੁਸ਼ਟ ਝੱਖ ਮਾਰਾ ਕਿਤਾਬ ਲਿਖੀ ਸੀ ਇਸ ਵਿੱਚ ਦਾਸ ਨੇ ਗੁਰਬਖਸ਼ ਸਿੰਘ ਕਾਲਾ ਅਫਗਾਨਾ ਦੇ ਆਚਾਰ ਵਿਵਹਾਰ ਕਿਰਦਾਰ ਅਤੇ ਵਿਚਾਰਧਾਰਾ ਦਾ ਪਰਦਾਫਾਸ਼ ਕਰਨ ਤੋਂ ਇਲਾਵਾ ਸਾਬਤ ਕਰ ਦਿੱਤਾ ਸੀ ਕਿ ਇਸ ਦੇ ਨਾਂ ਤੇ ਛਪੀਆਂ ਕਿਤਾਬਾਂ ਦਾ ਅਸਲੀ ਲੇਖਕ ਕੋਈ ਹੋਰ ਹੈ ਕਾਲਾ ਅਫਗਾਨਾ ਨਹੀਂ ਹੈ ਇਸ ਪਿੱਛੋਂ ਇੰਦਰ ਸਿੰਘ ਘੱਗਾ ਅਤੇ ਸੁਖਵਿੰਦਰ ਸਿੰਘ ਸਭਰਾ ਦੀਆਂ ਲਿਖਤਾਂ ਦਾ ਅਧਿਐਨ ਕਰਕੇ ਕਾਮਰੇਡੀ ਸਿੱਖਾਂ ਦੇ ਕੌਤਕ ਨਾਮੀ ਕਿਤਾਬ ਲਿਖੀ ਸੀ ਇਸ ਵਿੱਚ ਦਾਸ ਨੇ ਇਹਨਾਂ ਲਿਖਤਾਂ ਦਾ ਬਹੁਪੱਖੀ ਵਿਚਾਰ ਚਰਚਾ ਕਰਕੇ ਸਾਬਤ ਕੀਤਾ ਸੀ ਕਿ ਇਹ ਸਾਰੇ ਧੁਰ ਅੰਦਰੋਂ ਨਾਸਤਿਕ ਬਿਰਤੀ ਵਾਲੇ ਹਨ ਪਰ ਬਾਹਰੋਂ ਭੇਖ ਸਿੱਖੀ ਵਾਲਾ ਬਣਾਇਆ ਹੋਇਆ ਹੈ ਗੁਰਬਾਣੀ ਅਤੇ ਇਤਿਹਾਸ ਦਾ ਮਲੰਮਾ ਚਾੜ ਕੇ ਲਿਖਣ ਸ਼ੈਲੀ ਤੋਂ ਪ੍ਰਭਾਵਿਤ ਹੋ ਕੇ ਆਮ ਤੌਰ ਤੇ ਪਾਠਕ ਟਪਲਾ ਖਾ ਕੇ ਇਹਨਾਂ ਨੂੰ ਗੁਰੂ ਦਾ ਸੱਚਾ ਸੁੱਚਾ ਸਿੱਖ ਸਮਝ ਲੈਂਦੇ ਹਨ ਇਹਨਾਂ ਦੀਆਂ ਲਿਖਤਾਂ ਵਿੱਚ ਪੇਸ਼ ਕੀਤੀ ਸਿੱਖੀ ਤੜਫ ਸਿੱਖੀ ਪਿਆਰ ਅਤੇ ਸਿੱਖੀ ਆਚਰਣ ਲਈ ਦਰਪੇਸ਼ ਚੁਣੌਤੀਆਂ ਦਾ ਪ੍ਰਗਟਾਵਾ ਇਸ ਤਰ੍ਹਾਂ ਹੈ ਮਾਨੋ ਸਿੱਖੀ ਦੇ ਬੂਟੇ ਨੂੰ ਪਰਫੁੱਲਤ ਕਰਨ ਲਈ ਉੱਪਰੋਂ ਪਾਣੀ ਦੀਆਂ ਫੁਹਾਰਾਂ ਪਾ ਰਹੇ ਹੋਣ ਪਰ ਜਦ ਗਹਿਰਾਈ ਵਿੱਚ ਉਤਰ ਕੇ ਦੇਖਾਂਗੇ ਤਾਂ ਪਤਾ ਚੱਲੇਗਾ ਕਿ ਉੱਪਰੋਂ ਤਾਂ ਪਾਣੀ ਦੀਆਂ ਫੁਹਾਰਾਂ ਦੇ ਰਹੇ ਹਨ ਅਤੇ ਨਾਲ ਹੀ ਸਿੱਖੀ ਦੇ ਮੁੱਢਲੇ ਅਸੂਲ ਨਾਮ ਜਪਣਾ ਖੰਡਾ ਪਹਲ ਨਿਤਨੇਮ ਅੰਮ੍ਰਿਤ ਵੇਲੇ ਦੀ ਸੰਭਾਲ ਆਦ ਨੂੰ ਖੰਡਨ ਕਰਕੇ ਸਿੱਖੀ ਦੇ ਬੂਟੇ ਦੀਆਂ ਜੜਾਂ ਵਿੱਚ ਗਰਮ ਤੇਲ ਚੋ ਰਹੇ ਹਨ ਸ਼ਰਧਾ ਵਿਸ਼ਵਾਸ ਅਤੇ ਗੁਰੂ ਪਿਆਰ ਨੂੰ ਖਤਮ ਕਰਨ ਲਈ ਗੁਰਬਾਣੀ ਅਤੇ ਇਤਿਹਾਸ ਨੂੰ ਵਿਗਿਆਨ ਦੇ ਚਸ਼ਮੇ ਰਾਹੀਂ ਦੇਖ ਕੇ ਮਨੋਕਲਪਿਤ ਤੱਤ ਪੇਸ਼ ਕਰਕੇ ਜਨ ਸਾਧਾਰਨ ਨੂੰ ਗੁੰਮਰਾਹ ਕਰ ਰਹੇ ਹਨ ਸੱਚ ਕਹਿਣਾ ਔਖਾ ਹੈ ਅਤੇ ਸੱਚ ਸੁਣਨਾ ਉਸ ਤੋਂ ਵੀ ਔਖਾ ਹੈ ਇਸ ਲਈ ਦਾਸ ਵੱਲੋਂ ਲਿਖੀ ਕਿਤਾਬ ਕਾਮਰੇਡੀ ਸਿੱਖਾਂ ਦੇ ਕੌਤਕ ਪੜ੍ਹ ਕੇ ਸੁਖਵਿੰਦਰ ਸਿੰਘ ਸਭਰਾ ਤਿਲ ਮਿਲਾ ਉਠਿਆ ਅਤੇ ਸੰਤਾਂ ਦੇ ਕੌਤਕ ਭਾਗ 6ਵਾਂ ਵਿੱਚ ਬੜੇ ਵਿਚਿੱਤਰ ਊਟ ਪਟਾਂਗ ਛੋਸ਼ੇ ਛੱਡੇ ਹਨ ਜਿਨ੍ਹਾਂ ਦਾ ਵਿਸਥਾਰ ਸਹਿਤ ਵਿਸ਼ਲੇਸ਼ਣ ਅਸੀਂ ਹਥਲੀ ਪੁਸਤਕ ਵਿੱਚ ਕੀਤਾ ਹੈ ਉਕਤੀਆਂ ਯੁਕਤੀਆਂ ਦਲੀਲਾਂ ਅਤੇ ਪ੍ਰਮਾਣ ਆਦ ਵਿਵੇਕ ਬੁੱਧ ਧਾਰਨੀ ਨਿਰਪੱਖ ਪਾਠਕਾਂ ਲਈ ਹੁੰਦੀਆਂ ਹਨ ਜੋ ਸਹੀ ਤੱਥਾਂ ਨੂੰ ਪੜ੍ਹ ਕੇ ਇਸ ਪੁਸਤਕ ਤੋਂ ਲਾਭ ਉਠਾਉਣਗੇ ਪਰ ਹੱਠ ਧਰਮੀ ਪਸ਼ੂ ਬਿਰਤੀ ਵਾਲੇ ਜੋ ਲੋਕ ਭਾਵਨਾ ਨੂੰ ਨਾ ਸਮਝਦੇ ਹੋਏ ਨੱਕ ਮੂੰਹ ਪਨਾ ਕੇ ਭੀ ਅੜੀ ਨਾ ਛੱਡਣ ਇਸ ਨੂੰ ਪੜ ਕੇ ਸ਼ਾਇਦ ਹਤਾਸ਼ ਹੋ ਕੇ ਪਹਿਲਾਂ ਨਾਲੋਂ ਭੀ ਭੱਦੀ ਭਾਸ਼ਾ ਵਰਤ ਕੇ ਆਪਣੇ ਮਨ ਦਾ ਗੁਬਾਰ ਕੱਢਣਗੇ ਮਨੁੱਖ ਲੋਕ ਸਮਝਾਈਐ ਕਦੋਂ ਸਮਝਾਇਆ ਜਾਏ ਮਨੁੱਖ ਰਲਾਇਆ ਨਾ ਰਲੈ ਪਿਆ ਕਰਤ ਫਿਰਾਏ ਨਿਮ ਬਿਰਖ ਬੋ ਸੰਚੀਐ ਅੰਮ੍ਰਿਤ ਰਸ ਪਾਇਆ ਬਿਸਿਰ ਮੰਤਰ ਵਿਸਾਹੀ ਐ ਬਹੁ ਦੂਧ ਪੀ ਆਇਆ ਮਨਮੁਖ ਅਭਿੰਨ ਨਾ ਭਿਜਈ ਪੱਥਰ ਨਾ ਵਾਇਆ ਬਿਖ ਮੈਂ ਅੰਮ੍ਰਿਤ ਸਿੰਚੀਐ ਬਿਖ ਕਾ ਫਲ ਪਾਇਆ ਨਾਨਕ ਸੰਗਤ ਮੇਲ ਹਰ ਸਭ ਬਿਖ ਲਹਿ ਜਾਇਆ ਅਸੀਂ ਪਾਠਕਾਂ ਨੂੰ ਸਿਨਮਰ ਬੇਨਤੀ ਅਪੀਲ ਕਰਦੇ ਹਾਂ ਕਿ ਸਹੀ ਤਤ ਜਾਣਨ ਪਿੱਛੋਂ ਉਤੇਜਿਤ ਹੋ ਕੇ ਕੋਈ ਗੈਰ ਸੰਵਿਧਾਨਕ ਜਾਂ ਗੈਰ ਵਿਵਹਾਰਕ ਕੰਮ ਨਾ ਕੀਤਾ ਜਾਵੇ ਜਿਸ ਨਾਲ ਇਹ ਝੂਠੀ ਸ਼ੋਹਰਤ ਦੇ ਮਾਲਕ ਬਣ ਜਾਣ ਕਿਉਂਕਿ ਜਿਸ ਤਰ੍ਹਾਂ ਅੱਜਕੱਲ ਟੈਲੀਵਿਜ਼ਨ ਤੇ ਆਉਣ ਵਾਲੀਆਂ ਮਾਡਲ ਗਰਲਜ਼ ਅਤੇ ਅਖੌਤੀ ਸੱਭਿਆਚਾਰਕ ਅਸੱਭਿਆਚਾਰਕ ਮੇਲਿਆਂ ਤੇ ਨੱਚਣ ਵਾਲੀਆਂ ਕੁੜੀਆਂ ਜਿੰਨੇ ਜ਼ਿਆਦਾ ਕੱਪੜੇ ਉਤਾਰ ਕੇ ਆਉਣ ਉਹਨਾਂ ਹੀ ਉਹਨਾਂ ਦਾ ਜ਼ਿਆਦਾ ਮੁੱਲ ਪੈਂਦਾ ਹੈ ਇਸੇ ਤਰ੍ਹਾਂ ਜਿੰਨੀ ਸੇਵਾ ਇਹਨਾਂ ਦੀ ਕੀਤੀ ਜਾਵੇ ਉਹਨਾਂ ਹੀ ਜ਼ਿਆਦਾ ਇਹਨਾਂ ਦੇ ਮਾਲਕ ਇਹਨਾਂ ਨੂੰ ਮਾਲਾ ਮਾਲ ਕਰਦੇ ਹਨ ਆਪਾਂ ਸਿਰਫ ਗੁਰੂ ਅਕਾਲ ਪੁਰਖ ਅੱਗੇ ਅਰਦਾਸ ਹੀ ਕਰਨੀ ਹੈ ਕਿ हे ਵਾਹਿਗੁਰੂ ਜੀ ਇਹਨਾਂ ਨੂੰ ਸਮਤ ਬਖਸ਼ੋ